ਅਥ ਬਾਮਨ ਅਵਤਾਰ ਕਥਨੰ ਸ੍ਰੀ ਭਗਵਤੀ ਜੀ ਸਹਾਇ ਭੁਜੰਗ ਪ੍ਰਿਆਛੰਦ ਪੈ ਦਿਵਸ ਕੇ ਤੇ ਨਰਸਿੰਘਾ ਅਵਤਾਰੰ ਪੁਨਰਭੂਮ ਸੋ ਭਾਪ ਬਾਢਿਓ ਅਪਾਰੰ ਕਰੇ ਲਾਗ ਜਗੰ ਪੁਨਰ ਦੈਤ ਦਾਨੰ ਬਲਰ ਰਾਜ ਕੀ ਦੇਹ ਬਢਿਓ ਗੁਮਾਨੰ ਭੁਜੰਗ ਛੰਦ ਨਾ ਪਾਵੈ ਬਲੰਗ ਦੇਵਤਾ ਜਗ ਬਾਸੰ ਭਈ ਇੰਦਰ ਕੀ ਰਾਜਧਾਨੀ ਬਿਨਾਸੰ ਕਰੀ ਜੋਗ ਆਰਾਧਨਾ ਸਰਬ ਦੇਵੰ ਪ੍ਰਸੰਨੰ ਭਏ ਕਾਲ ਪੁਰਖੰ ਅਪੇਵੰ ਭੁਜੰਗ ਦਿਓ ਆਏ ਸੰਕਾਲ ਪੁਰਖੰ ਅਪਾਰੰ ਧਰੋ ਭਾਵਨਾ ਵਿਸ਼ਨ ਅਸ਼ਟਮ ਬਤਾਰੰ ਲਈ ਵਿਸ਼ਨ ਆਗਿਆ ਚਲਿਓ ਤਾਏ ਐਸੇ ਲਹਿਓ ਦਾਰ ਦੀ ਭੂ ਭੰਡਾਰ ਜੈਸੇ ਇੰਦਰਾਛੰਦ ਸਰੂਪ ਛੋੜ ਧਾਰ ਕਹਿ ਚਲਿਓ ਤਹਾਂ ਵਿਚਾਰ ਕਹਿ ਸਵਾ ਨਰੇਸ਼ ਜਾਣਿਓ ਤਹੀ ਸੋ ਪਾਵ ਠਾਨਿਓ ਨਰਾਚੰਦ ਸੋ ਬੇਦ ਚਾਰ ਉਚਾਰ ਕਹਿ ਸੁਣਿਓ ਨਿਰਪੰਗ ਸੁਧਾਰ ਕਹਿ ਬੁਲਾਏ ਬਿਪ ਕੋ ਲਿਓ ਮਲਿਆਗਰ ਮੂੜ ਕਾ ਦਇਓ ਨਰਾਜ ਪਦਰ ਗਦੀਤ ਧਾਨ ਦਾ ਪ੍ਰਦਛਨਾ ਅਨੇਕ ਕਹਿ ਕਰੋਰ ਦਛਨਾ ਦਈ ਨਾ ਹਾਥ ਬਿਪ ਨੈ ਲਈ ਨਰਾਜ ਛੰਦ ਕਹਿਓ ਨਾ ਮੋਰ ਕਾਜ ਹੈ ਮਿਥਾਏ ਤੋਰ ਸਾਜੈ ਅਢਾਏ ਪਾਪ ਹੁੰਦਾ ਵਿਸੇਖ ਪੂਰ ਕੀਰਤ ਲੈ ਚਉਪਈ ਜਬ ਦਿਜ ਐਸ ਬਖਾਨੀ ਬਾਣੀ ਭੂਪਤ ਸਾਤ ਨਾ ਜਾਣਿਓ ਰਾਣੀ ਪੈਰ ਅਡਾਏ ਭੂਮ ਦੇ ਕਹੀ ਦਿੜ ਕਰ ਬਾਤ ਜੋ ਤਮ ਗਹੀ ਦਿਜ ਬਸ ਸੁਕਰੋ ਤੋਂ ਨਿਵਤੀਰਾ ਜਾਣ ਗਇਓ ਸਭ ਭੇਦ ਵਜੀਰਾ ਜਿਉ ਜਿਉ ਦੇਨ ਪ੍ਰਿਥਵੀ ਨਿਰਪਕਾਇ ਹੈ ਤਿਮ ਤਿਮ ਨਾਹਿ ਪ੍ਰੋਹਤ ਗਹਿ ਚਉਪੀ ਜਬ ਨਿਰਪਦੇਨ ਧਰਾ ਮਨ ਕੀਨਾ ਤਾਵੀ ਉਤਰ ਸੁਕਰ ਇਮ ਦੀਨਾ ਲਗਦ ਜਾਹੇ ਨਾ ਭੂ ਪਛਾਨੋ ਵਿਸ਼ਨ ਅਵਤਾਰ ਸੀ ਕਰਮਾਨੋ ਚਉਪੀ ਸੁਨਤ ਬਚਨ ਦਾਨਵ ਸਭ ਹਸੇ ਉਚਰ ਸੁਕਰ ਕਹਾ ਘਰ ਬਸੇ ਸਸਕ ਸਮਾਨ ਨਾ ਦੇਜ ਮੈਂ ਮਾਸਾ ਕਸ ਕਰ ਹੈ ਇਹ ਜਗ ਬਿਨਾਸਾ ਦੋਹਰਾ ਬਾਚ ਜਿਮ ਚਿੰਗਾਰੀ ਅਗਨ ਕੇ ਗਿਰਤ ਸਗਨ ਬਨਵਾਹੇ ਅਦਕ ਤਨਕ ਤੇ ਹੋਤ ਹੈ ਤਿਮ ਦਿਜ ਬਰ ਨਰ ਨਾਹੇ ਚਉਪਈ ਹਸ ਭੂਗ ਤੇ ਬਾਤ ਬਖਾਨੀ ਸੁਨੋ ਸੁਕਰ ਤੁਮ ਬਾਤ ਨਾ ਜਾਣੀ ਹੁਣ ਇਹ ਸਮੋ ਸਬੋ ਛਲ ਜੈ ਹੈ ਹਰ ਸੋ ਫੇਰ ਨਾ ਪਿੱਛ ਗਿਆ ਹੈ ਚਉਪਈ ਮਨ ਮਹਿ ਬਾਤ ਐ ਠਾਰਾਈ ਮਨ ਮੋ ਧਰੀ ਨਾ ਕਿਸੂ ਬਤਾਈ ਪ੍ਰਿਤ ਤੇ ਮਾਂ ਕਮੰਡਲੇ ਸਾ ਲਗਿਓ ਦਾਨ ਤੇ ਦੇਣ ਨਰੇਸਾ ਚਉਪਈ ਸੁਕਰਬਾਦ ਮਨਮੋ ਪਹਿਚਾਨੀ ਭੇਦ ਨਾ ਲਾਹਤ ਭੂਪ ਅਗਿਆਨੀ ਧਾਰ ਮਕਰ ਕੇ ਜਾਰ ਸਰੂਪਾ ਪੈਠਿਓ ਮਦ ਕਮੰਡਲ ਭੂਪਾ ਚਉਪਈ ਨਿਰਪ ਵਰ ਭਾਣ ਸੁਰਾਹੀ ਲਈ ਦਾਨ ਸਮੈ ਦਿਜ ਬਰ ਕੀ ਭਈ ਦਾਨ ਜਬ ਹਾਥ ਚਲਾਇਓ ਨਿਕਸ ਨੀਰ ਕਰਤਾ ਹੈ ਨਾ ਆਇਓ ਤੂੰ ਛੰਦ ਚਮਕਿਓ ਤਵੈ ਦਿਜ ਰਾਜ ਕਰੀਐ ਨਿਰਪੇ ਸੋ ਇਲਾਜ ਤਿਨ ਕਾ ਮਿਲੇ ਇਹ ਬੀਚ ਇਕ ਚਾਚੂ ਹੈ ਨੀਚ ਤੋਮਰ ਤੁਨ ਕਾ ਨਿਰਭਤ ਕਰ ਲੀਨ ਪੀਤਰ ਕਮੰਡਲ ਦੀਨ ਸੁਕਰ ਆਂਖ ਲਗਿਆ ਜਾਏ ਇਕ ਚਛ ਭਇਓ ਦਜਰਾਏ ਤੁਮ ਵਰਛੰਦ ਨੇਤਰ ਦੇ ਜੋ ਗਿਰਿਓ ਨੀਰ ਸੋਈ ਲਿਓ ਕਰ ਦੇ ਵੀਰ ਕਰ ਨੀਰ ਚੋਣ ਨਾ ਦੀਨ ਇਮ ਸੁਆਮ ਕਾਰਜ ਕੀਨ ਚਉਪਈ ਚਛ ਨੀਰ ਕਰ ਪੀਤਰ ਪਰਾ ਵੈ ਸੰਕਰਪ ਦਿਜਾ ਕਰ ਧਰਾ ਐਸ ਤਬੈ ਨੇ ਦੇਹ ਵਡਾਇਓ ਲੋਕ ਛੇਦ ਪਰ ਲੋਕ ਸਿਧਾਇਓ ਚਉਪਈ ਨਿਰਖ ਲੋਗ ਅਦਭੁਤ ਵਿਸਮੈ ਦਾਨ ਵੇਖ ਮੂਰਛਨ ਭੈ ਪਾਪ ਤਾਰਛ ਸਿਰ ਕਾ ਸਾ ਚੱਕਰ ਪੈ ਲਖ ਲੋਕ ਤਮਾਸਾ ਚਉਪਈ ਏਕੈ ਪਾਪ ਤਾਰਾ ਛੂਆ ਦੂਸਰ ਪਾਪ ਗਗਨ ਹੂਆ ਪਿਦਿਓ ਅੰਡ ਬ੍ਰਹਮੰਡ ਪਾਰਾ ਤੇ ਤੇ ਗਿਰੀ ਗੰਗ ਕੀ ਧਾਰਾ ਚਉਪਈ ਏ ਬਿਦ ਭੂ ਚੰਬਵ ਮਾਨ ਕਰਮ ਬਚਨ ਚੱਕਰ ਤੁਹੈ ਰਾਹਾ ਸੋ ਕਛ ਭਇਓ ਜੋ ਸੁਕਰ ਉਚਾਰਾ ਸੋ ਅਖੀਆਂ ਹਮ ਆਇ ਨਿਹਾਰਾ ਚਉਪਈ ਅਰਧ ਦੇਹ ਆਪਣੋ ਮਨ ਦੀਨਾ ਇਹ ਵਿਦ ਕਹਿ ਭੂਪਤ ਜਸ ਲੀਨਾ ਲੋ ਗੰਗ ਜਮਨ ਕੋ ਨੀਰਾ ਲੋ ਚਲੀ ਕਥਾ ਜਗ ਧੀਰਾ ਚਉਪਈ ਬਿਸ਼ਨ ਪ੍ਰਸੰਨ ਪ੍ਰਤਛ ਵੈ ਕਹਾ ਚੋਬਦਾਰ ਦਵਾਰੇ ਹੋਇਰਾ ਕਹਿਓ ਚਲੇ ਤਬ ਲਗੈ ਕਹਾਣੀ ਜਬ ਲਗ ਗੰਗ ਜਮਨ ਕੋ ਪਾਣੀ ਦੋਹਰਾ ਜਹਾ ਸਾਧਨ ਸੰਕਟ ਪਰੈ ਤਾ ਪੈ ਸਹਾਇ ਦਵਾਰਪਾਲ ਹੋਇ ਸੇ ਭਗਤ ਹੇਤ ਹਰਿ ਰਾਏ ਚਉਪਈ ਅਸ਼ਟਮ ਅਵਤਾਰ ਬਿਸਨਿਆ ਤਰਾ ਸਾਧਨ ਸਭੈ ਕਿਰਤਾਰਥ ਕਰਾ ਅਬ ਨਵਮੋ ਵਰਨੋ ਅਵਤਾਰਾ ਸੁਨੋ ਸੰਤ ਚਿਤ ਲਾਏ ਸੁਧਾਰਾ ਇਤ ਸ੍ਰੀ ਵਿਚਿਤ੍ਰ ਗ੍ਰੰਥੇ ਭਾਵਨ ਅਵਤਾਰ ਅਸ਼ਟਮੋ ਕਥਨੰ ਬਲ ਛਲਨ ਸਮਾਪਤ ਮਸਤ ਅਥ ਪਰਸਨਾਮ ਅਵਤਾਰ ਕਥਨੰ ਸ੍ਰੀ ਭਗਵਤੀ ਸਹਾਇ ਚਉਪਈ ਹੁਨ ਕੇਤਕ ਦਿਨ ਪੈ ਬਤੀਤਾ ਛਤਰਨ ਸਗਲ ਤਰਾ ਕਹ ਜੀਤਾ ਅਦਕ ਜਗਤ ਮੈਂ ਨਾ ਜਨਾਇਓ ਬਾਸ ਵਰ ਕਹੂ ਲੈਣ ਨਾ ਪਾਇਓ ਚੌਪੀ ਵਿਆਕਲ ਸਗਲ ਦੇਵਤਾ ਪਏ ਮਿਲ ਕਰ ਸਭ ਬਾਸ ਪੈ ਗਏ ਛਤਰੀ ਰੂਪ ਧਰੇ ਸਭ ਅਸੁਰਨ ਆਵਤ ਖਾ ਭੂਪ ਤੁਬਰੇ ਮਨ ਸਭ ਦੇਵਨ ਮਿਲ ਕਰਿਓ ਵਿਚਾਰਾ ਛੀਰ ਸਮੁੰਦਰ ਕੋ ਚਲੇ ਸੁਧਾਰਾ ਕਾਲ ਪੁਰਖ ਕੀ ਕਰੀ ਬਡਾਈ ਐਵੇਂ ਆਗਿਆ ਤਾਹ ਤੇ ਤਿਨ ਆਈ ਚਉਪਈ ਦੇ ਦੇ ਜਮ ਦਗਨ ਜਗਤ ਮੋਹ ਸੋਹਤ ਇੰਨੇ ਟੁੱਟ ਕਰ ਤੋ ਅਗਨ ਉਹ ਘਨ ਹੱਥ ਤਹਾ ਤੁਮ ਧਰੋ ਬਿਸਨ ਅਵਤਾਰਾ ਹਨੋ ਸਤਕੁਰ ਕੋ ਸਤਰ ਸੁਧਾਰਾ ਭੁਜੰਗ ਪ੍ਰਿਆ ਛੰਦ ਜਯੋ ਜਾਮ ਤਗਨੰ ਦਿਜੰਗ ਆਵਤਾਰੀ ਭਇਓ ਰੇਣ ਕਾ ਤੇ ਕਵਾਚੀ ਕੁਠਾਰੀ ਤਰਿਓ ਛਤਰੀਆ ਪਾਤ ਕੋ ਕਾਲ ਰੂਪੰ ਹਨਿਓ ਜਾਏ ਜੋਨੇ ਸਹੰ ਸ਼ਾਸਤਰ ਭੂਪੰ ਭੁਜੰਗ ਕਹਾਂ ਗਮ ਏਤੀ ਕਥਾ ਸਰਬ ਭਾਖੋ ਕਥਾ ਬ੍ਰਿਧ ਤੇ ਥੋਰੀ ਐ ਬਾਤ ਰਾਖੋ ਪਰੇ ਗਰਭ ਛਤਰੀ ਨਰੇ ਸੰਗ ਅਪਾਰੰਗ ਤਨੈ ਨਾਸ ਕੋ ਪਾਨ ਧਾਰਿਓ ਕੁਠਾਰੰਗ ਭੁਜੰਗ ਹੁਤੀ ਨੰਦਨੀ ਸਿੰਧ ਜਾ ਕੀ ਸੁਪੁੱਤਰੀ ਤਿਸੈ ਮੰਗ ਹਾਰਿਓ ਸਹੰ ਸ਼ਾਸਤਰ ਛਤਰੀ ਲਿਓ ਛੀਨ ਗਾਇੰ ਹਤਿਓ ਰਾਮ ਤਾਤੰ ਤਿਸੀ ਬੈਰ ਕੀਨੇ ਸਬੈ ਭੂਪ ਪਾਤੰ ਪੁਜੰਗ ਗਈ ਬਾਲ ਤਾਤੇ ਲਿਓ ਸੋਧਤਾ ਕੋ ਹਨਿਓ ਤਾਤ ਮੇਰੋ ਕਹੋ ਨਾਮ ਵਾਕੋ ਸਹੰ ਸ਼ਾਸਤਰ ਭੂਪੰਗ ਸੁਣਿਓ ਸ੍ਰਵਣ ਨਾਮੰ ਗਹੇ ਸ਼ਸਤਰ ਅਸਤਰੰਗ ਚਲਿਓ ਤੌਨ ਠਾਮੰ ਪੁਜੰਗ ਕਹੋ ਰਾਜ ਮੇਰੋ ਹਨਿਓ ਤਾਤ ਕੈਸੇ ਅਬੈ ਜੁਦ ਜੀਤੋ ਹਨੋ ਤੋਹਿ ਤੈਸੇ ਕਹਾ ਮੂੜ ਬੈਠੋ ਸੋ ਅਸਤਰੰਗ ਸੰਭਾਰੋ ਚਲੋ ਪਾਜ ਤੋ ਸਵੈ ਸ਼ਸਤਰ ਡਾਰੋ ਭੁਜੰਗ ਸੁਨੇ ਬੋਲ ਬੰਕੇ ਪਰਿਓ ਭੂਪ ਕੋ ਉਠੋ ਰਾਜ ਸਰਦੂਲ ਲੈ ਪਾਣ ਧੋਪੰ ਹਠਿਓ ਖੇਤ ਗੂਨੀ ਤਿਜੰ ਖੇਤ ਰਹਾਇਓ ਚਹੇ ਆਜ ਹੀ ਜੁਦ ਮੋਸੋ ਬਚਾਇਓ ਭੁਜੰਗ ਤੈ ਸੂਰ ਸਰਬੰ ਸੁਨੇ ਬੈਨ ਰਾਜੰ ਚੜਿਓ ਕ੍ਰੋਧ ਜੁਦੰ ਸਰਦੇ ਸਰਬ ਸਾਜੰ ਗਦਾ ਸਹਿ ਹਥੀ ਸੂਲ ਸੇਲੰ ਸੰਭਾਰੀ ਚਲੇ ਜੁਦ ਕਾਜੰ ਬੜੇ ਛਤਰ ਧਾਰੀ ਨਰਾਚੰਦ ਕਿਰਪਾਨ ਪਾਣ ਤਾਰ ਕੈ ਚਲੇ ਬਲੀ ਪੁਕਾਰ ਕੈ ਸੁਮਾਰ ਮਾਰ ਪਾਖੀ ਸਰੋਗ ਸਰੋਣ ਚਾਖੀ ਨਰਾਜ ਸੰਜੋਏ ਸਹਿ ਥੀਨ ਲੈ ਚੜੇ ਸੋ ਵੀਰ ਰੋਸ ਕੈ ਚਟਾਕ ਚਾਪ ਗੰਗ ਉਠੇ ਸਹੰਸਰ ਸਾਇ ਕੰਗ ਬੁਠੇ ਰਸਾਵਲ ਚੰਦ ਭੈ ਏਕ ਠੌਰੇ ਸਵੈ ਸੂਰ ਦੌਰੇ ਲਇਓ ਘੇਰ ਰਾਮੰ ਘਟਾ ਸੂਰ ਸਿਆਮੰ ਰਸਾਵਲ ਛੰਦ ਕਮਾਣੰ ਕੜੰਕੇ ਭੈ ਨਾਦ ਬੰਕੇ ਘਟਾ ਜਾਣ ਸਿਆਹੰ ਚੜਿਓ ਤਿਓ ਸਿਪਾਹੰ ਰਸਾਵਲ ਛੰਦ ਭੈ ਨਾਦ ਬੰਕੇ ਸੋ ਤਮੰਕੇ ਗਜਾ ਜੂਹ ਗੱਜੇ ਸੁਵੰ ਸੰਜ ਸੱਜੇ ਰਸਾਵਲ ਛੰਦ ਚਹੂੰ ਔਰ ਟੂਕੇ ਗਜੰ ਜੂਹ ਚੂਕੇ ਸਰੰਗ ਬਿਉਹ ਛੂਟੇ ਰਿਪੰਗ ਸੀਸ ਫੂਟੇ ਰਸਾਵਲ ਉਠੇ ਨਾਦ ਭਾਰੀ ਦਿਸੇ ਛਤਰ ਧਾਰੀ ਕਿਰਿਓ ਰਾਮ ਸੈਨੰਗ ਸਿਉੰਗ ਜੇਮ ਮੈਨੰਗ ਰਸਾਵਲ ਰੰਗ ਰੰਗ ਰਤੇ ਤਰਸੇ ਤੇਜ ਤਤੇ ਉਠੀ ਸੈਣ ਤੂਰੰਗ ਰਹਿਓ ਗੈਣ ਪੂਰੰਗ ਰਸਾਵਲ ਕਣੇ ਢੋਲ ਵੱਜੇ ਮਹਾਬੀਰ ਗੱਜੇ ਮਨੋ ਸਿੰਘ ਛੁੱਟੇ ਇਮੰਗ ਬੀਰ ਜੁੱਟੇ ਰਸਾਵਲ ਕਰੈ ਮਾਰ ਮਾਰੰਗ ਬਕੈ ਵੇ ਕਰਾਰੰ ਗਿਰੇ ਅੰਗ ਭੰਗੰ ਦਮੰਗ ਜਾਨ ਦੰਗੰ ਰਸਾਵਲ ਗਏ ਛੂਟੇ ਅਸਤਰੰਗ ਭਜੇ ਹੈ ਨਿਰੇ ਅਸਤਰੰਗ ਖਿਲੇ ਸਾਰ ਬਾਜੀ ਤੁਰੇ ਤੁੰਦ ਤਾਜੀਰ ਸਾਵਲ ਛੰਦ ਪੂਜਾ ਠੋਕ ਬੀਰੰ ਕਰੇ ਕਾਏ ਤੀਰੰ ਨੇਜੇ ਗੱਡ ਗਾਢੇ ਮਚੇ ਬੈਰ ਬਾਢੇ ਰਸਾਵਲ ਕਣੰ ਕਾਏ ਪੇਲੇ ਮਨੋ ਪਾ ਖੇਲੇ ਕਰੇ ਬਾਣ ਬਰਖਾ ਭਏ ਜੀਤ ਕਰਖਾਰ ਸਾਵਲ ਗਿਰੇ ਅੰਤ ਕੂਮੰ ਮਨੋ ਬ੍ਰਿਥ ਜੂਮੰ ਟੁਟੇ ਸ਼ਸਤਰੇ ਅਸਰੰਗ ਭਜੇ ਹੋਏ ਨਿਰਯ ਅਸਤਰੰਗ ਰਸਾਵਲ ਜਿਤੇ ਸਤਰਿਆਏ ਤਿਤੇ ਰਾਮ ਕਾਏ ਚਲੇ ਭਾਜ ਸਰਬੰ ਭਇਓ ਦੂਰ ਗਰਬੰਗ ਭੁਜੰਗ ਮਹਾ ਸ਼ਸਤਰ ਧਾਰੇ ਚਲਿਓ ਆਪ ਪੂਪੰ ਲਏ ਸਰਬ ਸੈਨਾਤ ਕੀਏ ਆਪ ਰੂਪੰ ਅਨੰਤ ਅਸਤਰ ਛੋਰੇ ਭਇਓ ਜੁਧ ਮਾਨੰ ਪ੍ਰਭਾ ਕਾਲ ਮਾਨੋ ਸਵੈ ਰਸੰ ਭਾਨੰ ਭੁਜੰਗ पूजा ठोक पंकियो जुध जैसे मनु वीर वृत्रासुर हे इंद्र जैसे ਸਭੈ ਕਾਟ ਰਾਮੰਕਿਓ ਬਾਹਹੀਨੰ ਹਤੀ ਸਰਬ ਸੈਨਾ ਭਇਓ ਗਰਭ ਸੀਨੰ ਭੁਜੰਗ ਗਹਿਓ ਰਾਮ ਪਾਣੰ ਕੁਠਾਰੰ ਕਰਾਲੰ ਕਟੀ ਸੁੰਡ ਸੀ ਰਾਜ ਬਾਹੰ ਵਿਸਾਲੰ ਭਏ ਅੰਗ ਭੰਗੰ ਕਰੰ ਕਾਲਹੀਨੰ ਗਇਓ ਗਰਭ ਸਰਮੰ ਭਈ ਸੈਣ ਛੀਨੰ ਭੁਜੰਗ ਰਹਿਓ ਅੰਤ ਖੇਤੰ ਅਚੇਤੰ ਨਰੇ ਸੰਗ ਬਚੇ ਵੀਰ ਜੇਤੇ ਗਏ ਪਾਜ ਦੇਸੰ ਲਈ ਛੀਨ ਛਾਉਨੀ ਕਰੇ ਛਤਰ ਖਾਤੰ ਚਿਰੰਕਾਲ ਪੂਜਾ ਕਰੀ ਲੋਗ ਮਾਤੰ ਇਤ ਸ੍ਰੀ ਵਿਚਿਤ੍ਰ ਨਾਟਕੇ ਰਾਜਾ ਹਾਂ ਸਰਵਾਹ ਬਧੈ ਸਮਾਪਤ ਮਸਤ ਸ੍ਰੀ ਭਗਉਤੀ ਜੀ ਸਹਾਇ ਪੁਜੰਗ ਪ੍ਰਿਆਤ ਛੰਦ ਲਈ ਛੀਨ ਛਾਉਨੀ ਕਰੇ ਬਿਪ ਪੂਪੰ ਹਰੀ ਫੇਰ ਛਤਰ ਨੂੰ ਦਿਜੰਗ ਜੀਤ ਜੂਪੰ ਦਿਜੰਗ ਆਰਤੰਗ ਤੀਰ ਰਾਮੰ ਪੁਕਾਰੰ ਚਲਿਓ ਰੋਸ ਸੀ ਰਾਮ ਲੀਨੇ ਕੁਠਾਰੰ ਪੁਜੰਗ ਸੁਣਿਓ ਸਰਬ ਕੂਪੰ ਹਠੀ RAM ਆਏ ਸਵੰਗ ਜੁਧ ਕੋ ਸ਼ਸਤਰ ਅਸਤਰੰਗ ਬਨਾਏ ਚੜੈ ਚੌਬ ਕਹਿ ਕਹਿ ਕੀਏ ਜੁਧ ਐਸੇ ਮਨੋ RAM ਸੋ ਰਾਵਣੰਗ ਲੰਕ ਜੈਸੇ ਭੁਜੰਗ ਲਗੇ ਸ਼ਸਤਰ ਅਸਤਰੰਗ ਲਖੇ RAM ਅੰਗੰ ਗਹੇ ਬਾਣ ਪਾਣੰ ਕੀਏ ਸਤਰ ਪੰਗੰ ਭੁਜਾ ਹੀਣ ਏਕੰ ਸਿਰੰ ਹੀਣ ਕੇਤੇ ਸਵੈ ਮਾਰ ਡਾਰੇ ਗਏ ਵੀਰ ਜੇਤੇ ਭੁਜੰਗ ਕਰੀ ਛਤਰ ਹੀਣੰ ਛਤੰ ਕੀ ਸਬਾਰੰ ਹਣੇ ਐਸੀ ਭੂਪ ਸਰਬੰ ਸੁਧਾਰੰ ਕਥਾ ਸਰਬ ਜੋ ਛੋਰ ਤੇ ਲੈ ਸੁਨਾਉ ਹਿਰਦੈ ਗ੍ਰੰਥ ਕੇ ਬਾੜ ਬੇ ਤੇ ਡਰਾਉ ਚਉਪਈ ਕਰ ਜਗ ਮੋ ਇਹ ਭਾਂਤ ਖਾਰਾ ਨਵਮ ਅਵਤਾਰ ਵਿਸ਼ਨ ਇਮ ਧਾਰਾ ਅਬ ਬਰਨੋ ਦਸਮੋ ਅਵਤਾਰਾ ਸੰਤ ਜਨਾ ਕਾ ਪ੍ਰਾਨ ਧਾਰਾ ਇਤ ਸ੍ਰੀ ਵਿਚਿਤ੍ਰ ਨਾਟਕੇ ਨਵਮੋ ਅਵਤਾਰ ਕਥਨੰ ਪਰਸ਼ਰਾਮ ਅਵਤਾਰ ਸਮਾਪਤ ਮਸਤ ਸੁਭ ਮਸਤ ਸ੍ਰੀ ਭਗਉਤੀ ਜੀ ਸਹਾਇ ਅਥ ਬ੍ਰਹਮਾ ਅਵਤਾਰ ਕਥਨ ਚਉਪਈ ਅਬ ਉਚਰੋ ਮੈਂ ਕਥਾ ਚਿਰਾਨੀ ਜਿਮ ਉਚਰੋ ਬ੍ਰਹਮਾਸੁਰ ਗਿਆਨੀ ਚਤੁਰਾਨਨ ਅਗਿਓ ਘਨ ਹਰਤਾ ਉਪਜੋ ਸਗਲ ਸ੍ਰਿਸ਼ਟ ਕੋ ਕਰਤਾ ਚਉਪਈ ਜਬ ਜਬ ਭੇਦ ਨਾਸ ਜਾਹੀ ਤਬ ਤਬ ਪੁਨ ਬ੍ਰਹਮਾ ਪ੍ਰਗਟਾਈ ਤਾਤੇ ਵਿਸ਼ਨ ਬ੍ਰਹਮ ਤਰਾ ਚਤੁਰਾਨਨ ਕਰ ਜਗਤ ਚਰਾ ਚਉਪਈ ਜਬ ਹੀ ਵਿਸ਼ਨ ਬ੍ਰਹਮ ਤਰਾ ਤਬ ਸਭ ਵੇਦ ਪ੍ਰਚਰ ਜਗ ਕਰਾ ਸਾਸਤਰ ਸਿਮਰਤ ਸਗਲ ਬਨਾਏ ਜੀਵ ਜਗਤ ਕੇ ਪੰਥ ਲਗਾਏ ਚਉਪਈ ਜੇ ਜੇ ਹੁਤੇ ਅਗਨ ਕੇ ਕਰਤਾ ਤੇ ਤੇ ਭੈ ਪਾਪ ਤੇ ਅਰਤਾ ਪਾਪ ਕਰਮ ਕਾ ਪ੍ਰਗਟ ਦਿਖਾਏ ਧਰਮ ਕਰਮ ਸਭ ਜੀਵ ਚਲਾਏ ਚਉਪਈ ਇਹ ਬਿਦ ਪਇਓ ਬ੍ਰਹਮ ਅਵਤਾਰਾ ਸਭ ਪਾਪਨ ਕੋ ਮੇਟਣ ਹਾਰਾ ਪ੍ਰਜਾ ਲੋਕ ਸਭ ਪੰਥ ਚਲਾਏ ਪਾਪ ਕਰਮ ਤੇ ਸਭੈ ਹਟਾਏ ਦੋਹਰਾ ਇਹ ਬਿਦ ਪ੍ਰਜਾ ਪਵਿੱਤਰ ਕਰ ਧਰਿਓ ਬ੍ਰਹਮ ਅਵਤਾਰ ਧਰਮ ਕਰਮ ਲਾਗੇ ਸਵੈ ਪਾਪ ਕਰਮ ਕਹਾਡਾਰ ਚਉਬਈ ਦਸਵੇਂ ਅਵਤਾਰ ਬਿਸ਼ਨ ਕੋ ਬ੍ਰਹਮਾ ਧਰਿਓ ਜਗਤ ਭੀਤਰ ਸੁਭ ਕਰਮਾ ਬ੍ਰਹਮ ਬਿਸ਼ਨ ਮੈਂ ਭੇਦ ਨਾ ਲਈਐ ਸਾਸਤਰ ਸਿਮਰਤ ਭੀਤਰ ਇਮ ਕਹੀਐ ਇਤ ਸ੍ਰੀ ਵਿਚਿਤ੍ਰ ਨਾਟਕੇ ਦਸਮੋ ਅਵਤਾਰ ਬ੍ਰਹਮਾ ਕਥਨੰ ਸਮਾਪਤ ਮਸਤ